ਮੈਨੂੰ ਮੇਰੇ ਪੁਰਾਣੇ ਜਮਾਤੀਏ ਮੇਰੇ ਮਿੱਤਰ ਰਤਨ ਸਿੰਘ ਨੇ ਕਿਹਾ ਹੈ ਕਿ ਮੈਂ ਉਹਨਾਂ ਦੀ ਮਾਤਾ ਦੇ ਚਲਾਣੇ ਦੇ ਸਬੰਧ ਵਿੱਚ ਕੋਈ ਦੋ ਚਾਰ ਬਚਨ ਸਾਧ ਸੰਗਤ ਦੇ ਨਾਲ ਕਰਾਂ ਇਹ ਰਤਨ ਸਿੰਘ ਹੋਰਾਂ ਦੀ ਮਾਤਾ ਵੈਸੇ ਸਾਡੀ ਉਹ ਸਿੰਘ ਰੱਖ ਦਿੱਤਾ ਵੈਸੇ ਵਾਰਿਸ ਸ਼ਾਹ ਨੇ ਤਾਂ ਲਿਖਿਆ ਵਾਰਿਸ ਸ਼ਾਹ ਇੱਕ ਜੱਟ ਫਕੀਰ ਹੋਇਆ ਨਹੀਂ ਹੁੰਦੀਆਂ ਗਧੇ ਤੋਂ ਪੀਰੀਆਂ ਜੀ ਕਿ ਜੱਟ ਕੀ ਤੇ ਸਾਧ ਕੀ ਪਰੰਤੂ ਜਿਹੜੇ ਇਹ ਲੋਕ ਸਾਡੇ ਸਤਿਗੁਰੂ ਰਾਮ ਸਿੰਘ ਜਾਂ ਉਹਨਾਂ ਤੋਂ ਪਿੱਛੋਂ ਜਿਹੜੇ ਨਾਮਧਾਰੀ ਪੰਥ ਦੇ ਪ੍ਰਵਰਤਕ ਸਨ ਉਹਨਾਂ ਦੇ ਸੰਪਰਕ ਵਿੱਚ ਆਏ ਉਹਨਾਂ ਦੀ ਹਾਲਤ ਇਹ ਹੋ ਗਈ ਵਾਰਿਸ ਸ਼ਾਹ ਮੀਆਂ ਸੁਨਿਆਰ ਵਾਂਗੂ ਜੱਟ ਫੇਰ ਮੋੜ ਭੰਨ ਕੇ ਗਾਲਿਆ ਸੂ ਨਵੇਂ ਸਿਰਿਓਂ ਉਹਨਾਂ ਦੀ ਉਸਾਰੀ ਕਰ ਦਿੱਤੀ ਗਈ ਔਰ ਜਿੱਥੋਂ ਤੱਕ ਸਾਡਾ ਇਹ ਭਾਈਚਾਰਾ ਇਹ ਬੜੇ ਉਦਮੀ ਔਰ ਹਿੰਮਤੀ ਲੋਕ ਨੇ ਉਹ ਲੋਕ ਤਰੱਕੀ ਕਰ ਸਕਦੇ ਨੇ ਜਿਹੜੇ ਕਿਸੇ ਵੀ ਕੰਮ ਨੂੰ ਛੋਟਾ ਨਹੀਂ ਸਮਝਦੇ ਯੂਰਪ ਦੇ ਵਿੱਚ ਇੱਕ ਯਹੂਦੀਆਂ ਦਾ ਭਾਈਚਾਰਾ ਹੈ ਜਿਨ੍ਹਾਂ ਨੇ ਸਾਰੇ ਯੂਰਪ ਦੀ ਇੰਡਸਟਰੀ ਦੇ ਉੱਤੇ ਇੱਕ ਕਿਸਮ ਦਾ ਉਹਨਾਂ ਨੇ ਇੱਕ ਸਮੇਂ ਕਬਜ਼ਾ ਕਰ ਲਿਆ ਔਰ ਇਸੇ ਤਰ੍ਹਾਂ ਹੀ ਪਿਛਲੇ 40-50 ਸਾਲਾਂ ਦੇ ਵਿੱਚ ਸਾਡੇ ਜਿਹੜੇ ਪ੍ਰਸ਼ਾਰਥੀ ਮਿਹਨਤੀ ਲੋਕ ਇੱਥੇ ਆਏ ਇਹਨਾਂ ਦਾ ਹੀ ਇਹ ਜਲਾਓ ਇਹ ਜਿਹੜਾ ਆਪਾਂ ਵੇਖ ਰਹੇ ਹਾਂ ਕਿ ਇਸ ਤਰ੍ਹਾਂ ਫਲੀ ਭੂਤ ਹੋ ਰਿਹਾ ਔਰ ਇਹ ਬੀਬੀ ਹੋਰੀ ਕਿਰਤ ਵਿਰਤਕਾਰ ਧਰਮ ਦੀ ਇਹਦੇ 'ਚ ਭਰੋਸਾ ਰੱਖਦੇ ਸਨ ਉਹ ਬਿਲਕੁਲ ਕਦੇ ਵੀ ਵਿਹਲੇ ਰਹਿਣ ਵਾਲੇ ਨਹੀਂ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰ ਦਰਬਾਰ ਦੀ ਸਾਖੀ ਇੱਕ ਬੱਚੇ ਨੂੰ ਆਖਿਆ ਕਿ ਜਲ ਛਕਾਓ ਉਹਦੇ ਹੱਥ ਵੇਖੇ ਬੜੇ ਕੂਲੇ ਆਂਦਾ ਜੀ ਬਹੁਤ ਢੇਰ ਨੌਕਰ ਚਾਕਰ ਨੇ ਕਦੀ ਕੰਮ ਨਹੀਂ ਕੀਤਾ ਸਹਿਬਾ ਨੇ ਉਹ ਜਲ ਦਾ ਗਲਾਸ ਸੁੱਟ ਦਿੱਤਾ ਉਹਨਾਂ ਕਿਹਾ ਫਿਰ ਐਸੇ ਬੰਦੇ ਦੇ ਹੱਥੋਂ ਪਾਣੀ ਨਹੀਂ ਪੀਾਂਗੇ ਜਿਹੜਾ ਕਦੇ ਵੀ ਕੰਮ ਨਹੀਂ ਕਰਦਾ ਇਹ ਕਿਰਤ ਦੀ ਮਹਾਨਤਾ ਸੀ ਜਿਹੜਾ ਉਹ ਅਖੀਰਲੇ ਸਮੇਂ ਤੱਕ ਵੀ ਆਪਣਾ ਲਗਾਤਾਰ ਉਹ ਕੰਮ ਕਰਦੇ ਰਹੇ ਉਹਨਾਂ ਦੇ ਪੰਜਾਂ ਭਰਾਵਾਂ ਦਾ ਮਾਨ ਸਿੰਘ ਸੁੱਚਾ ਸਿੰਘ ਪਿਆਰਾ ਸਿੰਘ ਠਾਕਰ ਸਿੰਘ ਸਾਧਾ ਸਿੰਘ ਉਹਨਾਂ ਦਾ ਵੀ ਚੰਗਾ ਸੱਚੇ ਸਾਊ ਪਰਿਵਾਰ ਨੇ ਸਾਡੇ ਪਿੰਡ ਕਰੀਵਾਲੇ ਚੋਂ ਨਿਵਾਸ ਰੱਖਦੇ ਨੇ ਉਹ ਬੀਬੀ ਜੀ ਸਾਡੇ ਵਿੱਚੋਂ ਵਿਛੜੇ ਨੇ ਰਤਨ ਸਿੰਘ ਤੇ ਉਹਨਾਂ ਦੇ ਪਰਿਵਾਰ ਦੀ ਇਹ ਇੱਛਾ ਹੈ ਕਿ ਗੁਰੂ ਮਿਹਰਬਾਨ ਅਤੇ ਕਿਰਪਾਲੂ ਸੰਗਤ ਦੀ ਕਿਰਪਾ ਉਹਨਾਂ ਦੇ ਉੱਤੇ ਇਸ ਤਰ੍ਹਾਂ ਹੀ ਬਣੀ ਰਵੇ ਜਿਸ ਤਰ੍ਹਾਂ ਦੇ ਨਿਸ਼ਚੇ 'ਚ ਮਾਤਾ ਜੀ ਨੇ ਆਪਣਾ ਜੀਵਨ ਜਿਹੜਾ ਉਹ ਬਤੀਤ ਕੀਤਾ ਮੈਂ ਉਹਨਾਂ ਦੇ ਜਿਹੜੇ ਮਨੁੱਖੀ ਹਮਦਰਦੀ ਪ੍ਰੇਮ ਪਿਆਰ ਵਾਲੇ ਸਦਗੁਣ ਸਨ ਉਹਨਾਂ ਨੂੰ ਆਪਣੇ ਵੱਲੋਂ ਸਿਰ ਨਵਾਉਣਾ ਸਤਿ ਸ੍ਰੀ ਅਕਾਲ